ਮਹੱਲਾ ਪੰਜਵਾਂ ਫਰੀਦਾ ਭੂਮੀ ਰੰਗਾਵਲੀ ਮੰਝ ਬਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਾ ਅੰਜਨਾ ਲਾਗ ਫਰੀਦਾ ਭੂਮੀ ਰੰਗਾਵਲੀ ਫਰੀਦਾ ਇਹ ਜਿਹੜਾ ਹਿਰਦਾ ਹੈਗਾ ਇਹਨੂੰ ਰੰਗ ਚੜ ਗਿਆ ਹਿਰਦੇ ਨੂੰ ਰੰਗ ਚੜ ਗਿਆ ਰੰਗਾਵਲੀ ਹੋ ਗਈ ਭੂਮ ਮੰਝ ਬਸੂਲਾ ਬਾਗ ਵਿੱਚ ਬਸੂਲਾ ਬਾਗ ਹੈ ਵਿੱਚੋਂ ਬਾਗ ਹੈ ਸੂਲਾ ਨਹੀਂ ਹਨ ਸੂਲਾਂ ਵਾਲਾ ਬਾਗ ਨਹੀਂ ਆ ਅੱਗੇ ਉਹ ਚੁਬਦਾ ਸੀ ਚੁਬਦਾ ਸੀ ਜਿਹੜਾ ਨੇ ਚਿੰਤਾ ਬਾਗ ਜ਼ਰੂਰ ਆ ਉਹਦੇ ਸੂਲਾਂ ਨਹੀਂ ਹਨ ਚਿੰਤਾ ਨਹੀਂ ਹੈ ਵਿੱਚ ਜੇ ਰੰਗ ਚੜ ਜਾਂਦਾ ਫਿਰ ਸੂਲਾਂ ਨਹੀਂ ਰਹਿੰਦੀਆਂ ਜਿਹੜੇ ਬਾਗ 'ਚ ਪਹਿਲਾਂ ਕਿਕਰਾਂ ਬੀਜੀਆਂ ਜਾਂ ਜੱਟ ਨੇ ਹੁਣ ਬਾਗ 'ਚ ਬੀਜੇ ਨੇ ਦਾਖਾਂ ਵਾਲੇ ਪੇੜ ਉਹ ਵੀ ਤੇ ਉਹਦੇ ਸੂਲਾਂ ਨਹੀਂ ਹੁੰਦੀਆਂ ਉਹ 'ਚ ਜੇ ਹੁਣ ਬਦਲੂਗਾ ਖੇਤੀ ਬਾਗ ਦੇ ਵਿੱਚ ਤਾਂ ਸੂਲਾਂ ਵਾਲੇ ਬੀਜਦਾ ਨਹੀਂ ਅੰਬ ਲਾਉਂਦਾ ਹੁਣ ਭੂੰਗਲ ਗਾਵਲੀ ਹੈ ਕੇਲਾ ਲਾਉਂਦਾ ਕੇਲਾ ਬਾਕਾ ਝਾੜ ਸੂਲਾਂ ਵਾਲਾ ਪੇੜੇ ਨਹੀਂ ਬੀਜਦਾ ਉਹ ਕਹਿੰਦਾ ਬੇਰ ਅਸੀਂ ਖਾਣੀ ਨਹੀਂ ਬੇਰ ਖਾਣੀ ਨਹੀਂ ਸਾਨੂੰ ਬੇਰ ਦੀ ਲੋੜ ਨਹੀਂ ਹੈ ਉਹ ਕਹਿੰਦਾ ਬੇਰ ਅੰਬਰਸਰ ਵਾਲੇ ਰੱਖ ਲੋ ਮੀਣਾ ਗੁਰਮੁਖਾਂ ਦੀ ਲੋੜ ਨਹੀਂ ਬੇਰਾਂ ਦੀ ਅਨੰਦਪੁਰ ਸਾਹਿਬ ਵਾਲਿਆਂ ਨੇ ਬੇਰੀ ਇਹਨਾਂ ਨੂੰ ਅੰਬਰਸਰ ਵਾਲਿਆਂ ਨੂੰ ਦਿੱਤੀ ਵੀ ਤੁਸੀਂ ਰੱਖੋ ਬੇਰੀ ਖਸੂਲਾ ਨੇ ਵਿੱਚ ਅਬਸੂਲਾ ਬਾਗ ਹੈ ਸਾਡੇ ਦਾ ਵਸੂਲੇ ਬਾਗ ਨੇ ਅੰਬ ਦੇ ਬਾਗ ਨੇ ਅੰਮ੍ਰਿਤਸਰ ਨਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਅੰਬ ਦੇ ਬਾਗ ਲੱਗੇ ਸੀ ਉਹਦੇ ਵੇਰੀਆਂ ਦੇ ਸੀ ਦੇਖਿਆ ਹੋਇਆ ਵੇਰੀਆਂ ਵੇਰੀਆਂ ਸੀ ਉੱਥੇ ਵੇਰੀਆਂ ਦੇ ਬਾਗ ਸੀ ਉੱਥੇ ਹੁਣ ਵੀ ਵੇਰੀਆਂ ਨੇ ਉਹ ਸੂਲਾਂ ਵਾਲੀਆਂ ਨੇ ਜੱਫਾ ਮਾਰੀ ਬੈਠੇ ਨੇ ਸੂਲਾਂ ਨੂੰ ਹਾਂਜੀ ਰੀਦਾ ਭੂਮ ਰੰਗਾਵਲੀ ਮੰਜ ਬਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤੇਰਾ ਵੰਜਨਾ ਲਾਗ ਬਸੂਲਾ ਬਿਨਾ ਸੂਲਾ ਤੇ ਬਸੂਲਾ ਬਿਨਾ ਕੱਢਿਆ ਤੇ ਬਾਗ ਹੈ ਕੱਢਿਆ ਵਾਲਾ ਬਾਗ ਨਹੀਂ ਹੈ ਜਾਮਣਾ ਹੈ ਕੱਢੇ ਹੈ ਨਹੀਂ ਅਮਰੂਦ ਹੈ ਕੱਢੇ ਹੈ ਨਹੀਂ ਆੜੂ ਹੈ ਕੱਢੇ ਹੈ ਨਹੀਂ ਅੰਬ ਹੈ ਕੱਢੇ ਹੈ ਨਹੀਂ ਸੇਵ ਹੈ ਕੱਡੇ ਹੈ ਨਹੀਂ ਇਹ ਜਿਹਾ ਬਾਗ ਹੈ ਰਸੂਲਾ ਬਾਗ ਹੈ ਬੇਰੀਆਂ ਦਾ ਨਹੀਂ ਹੈ ਬੇਰੀ ਰੱਖੀ ਹੋਈ ਨਹੀਂ ਬਾਗ ਚ ਬੇਰੀ ਤਾਂ ਪਗਲਾਦ ਦੀ ਹੈ ਜਿਹੜੇ ਵੀ ਚਲਾ ਜਾਵੇ ਜੀ ਕੇਲੇ ਨੂੰ ਚੀਰ ਦਿੰਦੀ ਹੈ ਉਹ ਜੋ ਉਹ ਚੀਰੀਆ ਤਾਂ ਚੀਰ ਦਿੰਦੀ ਹੈ ਉਹ ਤਾਂ ਇੱਕ ਤਾਂ ਬੰਕਰ ਦਿੰਦੀ ਹੈ ਬੇਰੀ ਹਾਂਜੀ ਜੇ ਬਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾ ਅੰਜਨਾ ਲਾਗ ਜੋ ਜਨ ਪੀਰ ਨਿਵਾਜਿਆ ਜਿਹਦੇ ਤੇ ਪੀਰ ਦੀ ਪਰਮੇਸ਼ਰ ਦੀ ਹੋਈ ਨਿਵਾਜਸ ਹੋ ਗਈ ਕਿਰਪਾ ਹੋ ਗਈ ਜਿਹਦੇ ਸਿਰ ਤੇ ਹੱਥ ਰੱਖ ਦਿੱਤਾ ਆਪੇ ਕਰਤਾਰ ਨੇ ਕਰਤੇ ਪੁਰਖ ਨੇ ਤਿਨਾ ਅੰਜਨਾ ਲਾਗ ਉਹਨਾਂ ਨੂੰ ਇੱਥੇ ਸੇਕ ਨਹੀਂ ਲੱਗਦਾ ਭਾਵ ਸਾਗ ਅਗਰ ਸਾਗਰ ਚੋਂ ਰਹਿੰਦੇ ਨੇ ਨਹੀਂ ਸੇਖ ਲੱਗਦਾ ਵਸੂਲਾ ਬਾਗ ਆ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਸੂਲਾ ਨਹੀਂ ਜਿਨ੍ਹਾਂ ਦੇ ਇਹੋ ਜਿਹਾ ਬਾਗ ਹੈ ਉਹਨਾਂ ਨੂੰ ਭਵ ਸਾਗਰ ਦਾ ਜਿਹੜੇ ਗਰਮੀ ਆ ਉਹ ਨਹੀਂ ਲੱਗਦੀ ਹੈ ਉਹਨਾਂ ਅੰਦਰ ਹੰਕਾਰ ਨਹੀਂ ਪੈਦਾ ਹੁੰਦਾ ਉਹਨਾਂ ਅੰਦਰ ਕ੍ਰੋਧ ਨਹੀਂ ਪੈਦਾ ਹੁੰਦਾ ਉਹਨਾਂ ਅੰਦਰ ਤ੍ਰਿਸ਼ਨਾ ਨਹੀਂ ਹੁੰਦੀ ਉਹਨਾਂ ਅੰਦਰ ਚਿੰਤਾ ਨਹੀਂ ਹੁੰਦੀ ਉਹਨਾਂ ਅੰਦਰ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗਦੀਆਂ ਹੁੰਦੀਆਂ ਹੀ ਨਹੀਂ Hadi.